ਜੱਤ ਪਹਾਰਾ ਧੀਰਜ ਸੁਨਿਆਰ ਜੱਤ ਪਹਾਰਾ ਜੱਤ ਹੈ ਨਾ ਜਿਹੜਾ ਸੁਨਿਆਰ ਦਾ ਪਹਾਰਾ ਹੁੰਦਾ ਉਹਦਾ ਸੋਨਾ ਢਾਲਦਾ ਪੱਠੀ ਹੁੰਦੀ ਹੈ ਜੱਤ ਪਹਾਰਾ ਹੈ ਮਾਇਆ ਤੋਂ ਆਪਣੇ ਆਪ ਨੂੰ ਮਨ ਨੂੰ ਰੋਕ ਕੇ ਰੱਖਣਾ ਇਸ ਯਤਨ ਚ ਕਿ ਮਨ ਖੱਤੇ ਵਿੱਚ ਇਹਦੇ ਠੰਗਣਾ ਮਾਰੂ ਜੈਸੀ ਖਸਮ ਕੀ ਬਾਣੀ ਰਹੀ ਉਹਦੇ ਚ ਮਨ ਦਖਲ ਨਾ ਦੇ ਇਹਨੂੰ ਰੋਕ ਕੇ ਰੱਖਣਾ ਬੜਾ ਔਖਾ ਜਿਵੇਂ ਸਿਆਣੇ ਬੋਲਦੇ ਹੁਣ ਨਿਆਣੇ ਨੂੰ ਚੁੱਪ ਕਰਾਉਣਾ ਬੜਾ ਔਖਾ ਬੋਲਣਾ ਲੱਗੇ ਨਿਆਣਾ ਨਾ ਬੋਲੇ ਕੁਝ ਵੀ ਬੋਲ ਬੈਠ ਕੇ ਸੁਣੀ ਜਾਵੇ ਜਿਹਦੀ ਉਹਦੇ ਤੇ ਨਿਗਾਹ ਹੈ ਉਹ ਬੜਾ ਉਹ ਬੜਾ ਔਖਾ ਉਹ ਵੀ ਕਿਤੇ ਬੋਲ ਨਾ ਪਵੇ ਜੇ ਮਨ ਨੇ ਵਿੱਚ ਦਖਲ ਦੇਤਾ ਤੇ ਬਾਣੀ ਕੱਚੀ ਹੋ ਜਾਣੀ ਉੱਥੇ ਹੀ ਠੰਗ ਵੱਜ ਜਾਣੀ ਹੈ ਪੱਕਾ ਫਲ ਵਿਗੜ ਜਾਣਾ ਇੰਨਾ ਜਲਦੀ ਰਾਖੀ ਰੱਖੀ ਸਭ ਕੁਝ ਕੀਤਾ ਹੈ ਨਾ ਜੇ ਪੱਕੇ ਦੇ ਪਹਿਲਾਂ ਕੌਣ ਢੰਗ ਨਹੀਂ ਮਾਰਦਾ ਕੌਣ ਪੱਕੇ ਦੇ ਪਹਿਲਾਂ ਢੰਗ ਨਹੀਂ ਮਾਰਦਾ ਤੋਤੇ ਦਾ ਖਾਂਦੇ ਨੇ ਕੱਚੇ ਅੰਬਾਂ ਨੂੰ ਕੌਣ ਨਹੀਂ ਖਾਂਦਾ ਉਹ ਪੂਰੇ ਪੱਕੇ ਤੇ ਡੰਗ ਮਾਰਦਾ ਜਦੋਂ ਡਿਗਣ ਲੱਗਦਾ ਉਦੋਂ ਕਿਆ ਡਿਗੇ ਪਏ ਦੇ ਮਾਰਦਾ ਉਦੋਂ ਹੀ ਉਹਦੀ ਡੰਗ ਕੰਮ ਕਰਦੀ ਹੈ ਕੌਣ ਤੋਤੇ ਦੀ ਹੋਰ ਦੀ ਹੈ ਚੁੰਝ ਉਹਦੀ ਚੁੰਝ ਹੋਰ ਤਰ੍ਹਾਂ ਦੀ ਜੇ ਕੌਣ ਹੈ ਡੰਗ ਮਾਰਦੀ ਨਾ ਬਣਿਆ ਬਣਾਇਆ ਕੰਮ ਜੇ ਮਨ ਬੋਲ ਪਿਆ ਨਾ ਤਾਂ ਬਣਿਆ ਬਣਾਇਆ ਬਣ ਫਿਰ ਕੀ ਹੈ ਫਿਰ ਉਹ ਘਾਟੀ ਜੋ ਪੈਰ ਚਲ ਗਿਆ ਖੱਡ ਇੰਨਾ ਖਤਰਾ ਤੇ ਮਨ ਦੇ ਬੋਲਣ ਦਾ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਥੱਲੇ ਕਰਨਾ ਜਾ ਕੇ ਬੋਲੇ ਦਾ ਮਨੇ ਬੋਲਿਆ ਸੀ ਨਾ ਉਹ ਮਨੇ ਬੋਲ ਪਿਆ ਸੀ ਬੋਲੇ ਦਾ ਮਨ ਬੋਲਿਆ ਮਨ ਬੋਲਦਾ ਕਰਦਾ ਭੈ ਲੱਗਦੀ ਹੈ ਤਾਂ ਬੋਲਦਾ ਡਰ ਲੱਗਦਾ ਡਰ ਜਾਂਦਾ ਨਾ ਡਰਦਾ ਮਨ ਬੋਲਦਾ ਪੈਂਦਾ ਬੋਲਣ ਨੂੰ ਵੀ ਲੱਗਿਆ ਡਰ ਲੱਗਿਆ ਉਹ ਡਰ ਲੱਗਦਾ ਕਹਿੰਦਾ ਜੇ ਆਖਾਂ ਇਸ ਇਸਰਾਰ ਥਾਂ ਇਹ ਸਚਾਈ ਮੈਂ ਕਹਿਤੀ ਨਾ ਲੋਕਾਂ ਨੂੰ ਜਿਹੜੀ ਸਚਾਈ ਦੀ ਮੈਨੂੰ ਸਮਝ ਆਈ ਹੈ ਤਾਂ ਮਾਰ ਨੇ ਬੋਲੇ ਯਾਰ ਤਾਂ ਇਹ ਤਾਂ ਸਾਰੇ ਮੇਰੇ ਵਿਰੋਧੀ ਹੋ ਕੇ ਮੈਨੂੰ ਕੁੱਟਦਾ ਨੇ ਕਰ ਗਿਆ ਨਾ ਮਨ ਬੋਲ ਪਿਆ ਉੱਥੇ ਘਬਰਾ ਗਿਆ ਉਹ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਖੜੀ ਡਿੱਗ ਪਿਆ ਕਿੱਡਾ ਖਤਰਾ ਹੈ ਤਾਂ ਕਦਣਾ ਕਰਦਾ ਸਾਰ ਹੈ ਬੜੇ ਬੜੇ ਸਿਖਰ ਤੋਂ ਡਿੱਗ ਪਏ ਜਾ ਕੇ ਪਰ ਬੁੱਲਾ ਤਾਂ ਮੰਨ ਗਿਆ ਨਾ ਦੁਆ ਨੇ ਮੰਨਿਆ ਨਹੀਂ ਹੈ ਉਹ ਤਾਂ ਮੰਨ ਗਿਆ ਨਾ ਵੀ ਮੈਂ ਤੁਹਾਡਾ ਗਲਤੀ ਹੋ ਗਈ ਗਿਰਿਆ ਥੱਲੇ ਜਾ ਕੇ ਜਦ ਜਦ ਮੰਨਿਆ ਵੀ ਇਹ ਕੀ ਕਰ ਬੈਠਿਆ ਥੱਲੇ ਡਿੱਗਣਾ ਕੀ ਹੈ ਫਿਰ ਤਾਂ ਚੜਨਾ ਬਹੁਤ ਔਖਾ ਹੈ ਫਿਰ ਤਾਂ ਆਪੇ ਚੜੋ ਉਹ ਜਿਹੜੇ ਦੂਏ ਨੇ ਨਾ ਉਹ ਚੁੱਪੇ ਘਰ ਗਏ ਦਾਣਾ ਜੰਮਿਆ ਜ਼ਮੀਨ ਦੇ ਵਿੱਚ ਜ਼ਰੂਰ ਪਰ ਜ਼ਮੀਨ ਤੋਂ ਬਾਹਰ ਨਹੀਂ ਆ ਸਕਿਆ ਵਿੱਚੇ ਮਰ ਗਿਆ ਟੁੱਟੀ ਉਹ ਚੱਕ ਕੇ ਬਾਹਰ ਆਉਣਾ ਬਹੁ ਉਹ ਜਿਹੜਾ ਘੁੰਗਟ ਵਾਲੀ ਗੱਲ ਕਬੀਰ ਕਰ ਰਿਹਾ ਉਹ ਇਹਨਾਂ ਦੀ ਉਹ ਕਰ ਰਿਹਾ ਘੁੰਗਟ ਕਾੜ ਤਈ ਗਈ ਤੇਰੇ ਕਿਹਦੇ ਅੱਗੇ ਕਬੀਰ ਦੇ ਅੱਗੇ ਬਹੁਤ ਸਾਰੇ ਤੇਰੇ ਕਬੀਰ ਕਹਿੰਦਾ ਤੇਰੇ ਅੱਗੇ ਇਹ ਗੱਲ ਤੋਂ ਡਰਦੇ ਕਿ ਬਰਬਰੀ ਕਿਉਂ ਪਾਉਣੀ ਹੈ ਚੁੱਪ ਕਰਕੇ ਚਲੇ ਗਏ ਸਮਝ ਸੀ ਬੋਲਣੇ ਦੀ ਅੰਤ ਕੀ ਵਾਰ ਲਹੇਗੀ ਤੇਰੇ ਅੱਗੇ ਹੀ ਅੱਗੇ ਆਉਣਾ ਇਹਨੇ ਮੁਕਤ ਹੋਣ ਨਹੀਂ ਦੇਣਾ ਤੈਨੂੰ ਭਰਮ ਦਾ ਪੜਦਾ ਵਿੱਚੇ ਰਹਿ ਜਾਣਾ ਪੈ ਰਹਿ ਜਾਣੀ ਹੈ ਪੈਦਾ ਦੇ ਭਰਮ ਕਰਕੇ ਅਪ ਜਸ ਦਾ ਭਾਇ ਉਦੋਂ ਅਪ ਜਸ ਹੋਊ ਦੁਨੀਆ ਦੇ ਜਿਹੜਾ ਜਸ ਬਣਿਆ ਹੋਇਆ ਨਾ ਇਹ ਚਲਿਆ ਜਾਊਗਾ ਜਦੋਂ ਉਹ ਨਾਨਕ ਕਹਿੰਦਾ ਅਗੀ ਸੇਤੀ ਜਾਲ ਦੁਨੀਆ ਕੀ ਬੜਾਈਆਂ ਇੱਥੇ ਖੜਾ ਉਹ ਤਾਂ ਕਹਿੰਦਾ ਉਹ ਬੰਦਾ ਸੀ ਤੰਬ ਗਏ ਗੁਰੂ ਜਿਹਨੂੰ ਅੱਗੀ ਸਦੀ ਜਾਣ ਕਹਿੰਦਾ ਸੀ ਕਿਹੜਾ ਤਮਗਾ ਸੀ ਜਿਹਨੂੰ ਕਹਿੰਦਾ ਸੀ ਅੱਗੀ ਸਦੀ ਜਾਣ ਇੱਥੇ ਖੜਾ ਸੀ ਇੱਕ ਪਾਸੇ ਸੰਸਾਰ ਹੈ ਇੱਕ ਪਾਸੇ ਨਿਰਾਕਾਰ ਹੈ ਸੰਸਾਰ ਰੱਖਣਾ ਹੈ ਨਿਰਾਕਾਰ ਰੱਖਣਾ ਸੰਸਾਰ ਝੂਠ ਹੈ ਇਹਦੀ ਸ਼ਰਮ ਕਰਨੀ ਹੈ ਸੱਚ ਦੀ ਕਰਨੀ ਹੈ ਇੱਥੇ ਖੜਾ ਹੈ ਇੱਕ ਪਾਸੇ ਹੋ ਜਾ ਤਾਂ ਕਿ ਆਦੇ ਵੀ ਉੱਥੇ ਜਾ ਕੇ ਤੈਨੂੰ ਪ੍ਰੋਬਲਮ ਆਊਗੀ ਸਿਰੇ ਤੇ ਇੱਥੇ ਹੀ ਫੈਸਲਾ ਕਰਕੇ ਤੁਰ ਪਹਿਲਾਂ ਮਰਨ ਕਬੂਲ ਪਹਿਲਾਂ ਹੀ ਕਰ ਲੈ ਮਰਨ ਕਬੂਲ ਜਦ ਉੱਥੇ ਜਿਗਿਆ ਮਰਨ ਕਬੂਲ ਵਾਲੇ ਥੋ ਫਿਰ ਭੱਜ ਗਿਆ ਫਾਇਦਾ ਕੀ ਹੋਇਆ ਘਾਟੀ ਤੇ ਜਾਣ ਤੋਂ ਪਹਿਲਾਂ ਹੀ ਮਰਨ ਕਬੂਲ ਕਰ ਲੈ ਤਾਂ ਕਿ ਹੋਇਆ ਅਸੀਂ ਕੀ ਜਾਣੀਏ ਵੀ ਇਹ ਗੱਲਾਂ ਕੀ ਨੇ ਕੀ ਜਾਣ ਲੋਕ ਆਮ ਕੀ ਗੱਲਾਂ ਨੇ ਕਿਹੜੀ ਅਵਸਥਾ ਕੀ ਗੱਲ ਕਿਉਂ ਕਹੀ ਕਦ ਕਹੀ ਹੈ ਪਤਾ ਹੈ ਕਹਾਂ ਜਾ ਕੇ ਸਿਰ ਦੇਣਾ ਪੈਣਾ ਜੇ ਸਿਰ ਦੇਣਾ ਚਾਹਣਾ ਤਾਂ ਇੱਧਰ ਆ ਨਹੀਂ ਇੱਧਰ ਆਏ ਨਾ ਇੱਧਰ ਹੀ ਰਹਿ ਠੀਕ ਹੈ ਇਹ ਸਿਰੇ ਤੋਂ ਜੇ ਜਾ ਕੇ ਡਿਗਣਾ ਹੈ ਪਹਾੜ ਤੋਂ ਚੜ ਕੇ ਚੜਨ ਦੀ ਉਹ ਕੀ ਲੋੜ ਹੈ ਸਿਰੇ ਤੋਂ ਜੇ ਜਾ ਕੇ ਡਿਗਣਾ ਖੱਡੇ 'ਚ ਚੜਨ ਦੀ ਕੀ ਲੋੜ ਹੈ ਚੜੇ ਹੀ ਨਾ ਇਧਰ ਆ ਇਹਨਾਂ ਦਾ ਹੈ ਮੋਜਾਂ ਕਰ ਜਿੰਨ ਕਿਛ ਜਾਣਿਆ ਨਹੀਂ ਤੈਨੂੰ ਸੁਖ ਨਹੀਂ ਪਿਆਰੇ ਉਹਦੇ ਨੇ ਪਏ ਨੇ ਪਰਪੰਚ ਨੇ ਜੀ ਤੂੰ ਬਹਿ ਜਾ ਦੂਏ ਦੀ ਵਡਿਆਈ ਤੂੰ ਕਰੀ ਜਾ ਤੇਰੀ ਦੁਨੀਆ ਕਰੀ ਜਾਊਗੀ ਜੇ ਤੂੰ ਕਹੇ ਮੈਂ ਵਡਿਆਈ ਆਦਮੀ ਨਹੀਂ ਕਰਨੀ ਹੋਣੀ ਕਿਸੇ ਦੀ ਫਿਰ ਤਾਂ ਫੌਜ ਨੂੰ ਤੇਰੀ ਕੌਣ ਕਰੂ ਦੁਨੀਆ ਕਹਿੰਦੀ ਆ ਜੇ ਤੁਸੀਂ ਕਿਸੇ ਦੀ ਇੱਜ਼ਤ ਕਰੋਗੇ ਤਾਂ ਤੁਹਾਡੀ ਕਰ ਜੇ ਸ਼ੀਸ਼ੇ ਦੇ ਘਰਾਂ 'ਚ ਰਹਿਣ ਵਾਲੇ ਦੂਏ ਦੇ ਪੱਥਰ ਨਹੀਂ ਮਾਰਦੇ ਕਹਿੰਦਾ ਸ਼ੀਸ਼ੇ ਦਾ ਤਾਂ ਸ਼ੀਸ਼ੇ ਦਾ ਮੈਂ ਕਾਬੂ ਦਾ ਵੀ ਘਰ ਨਹੀਂ ਰੱਖੇ ਬਾਰੇ ਜਾਂ ਦਿੱਤਾ ਕਾਬੂ ਦੇ ਉੱਤੇ ਘਰ ਦੇ ਵੀ ਟਮਾਨ ਕੇ ਚੌਂਪੜੀ ਖਰਾਬ ਹੋਊਗੇ ਮੇਰੀ ਜਾਨ ਨਾ ਚੌਂਪੜੀ ਜਾਨ ਰੱਖਿਓ ਨਹੀਂ ਕਬੀਰ ਨੇ ਆਪਣੀ ਮੇਰਾ ਦੇਸ਼ ਨਾ ਗਾਉ ਦੇਸ਼ ਗਾਉ ਰੱਖਿਆ ਹੀ ਕੋਈ ਜੇ ਇੱਥੇ ਰੱਖਦਾ ਇੱਥੇ ਹੀ ਹੋਣਾ ਪੈਂਦਾ ਫਿਰ ਉਹ ਲਿਆਉਂਦਾ ਉਹ ਪਹਿਲਾਂ ਹੀ ਨਾ ਘਟਾ ਗਿਆ ਇੱਥੇ ਇਹ ਕਿਸੇ ਅਵਸਥਾ ਦੀਆਂ ਗੱਲਾਂ ਨੇ ਸੱਚਖੰਡ ਵਸੇ ਨਾਂਕਾਰ ਇਹ ਕੋਈ ਵਿਦਿਆ ਦੀਆਂ ਗੱਲਾਂ ਨੇ ਵਿਖਰੀ ਅਰਥ ਕਰਨ ਵਾਲੀਆਂ ਗੱਲਾਂ ਨੇ ਤੇ ਕੋਈ ਅਵਸਥਾ ਹੈ ਜੱਟ ਪਹਾਰਾ ਧੀਰਜ ਸੁਣਿਆ ਜੱਟ ਪਹਾਰਾ ਜੇ ਇੱਥੇ ਟਿਕ ਜਵੇ ਨਾ ਮਨ ਤਾਂ ਜਿਵੇਂ ਪਹਾੜੇ ਜਾਂਦਾ ਨਾ ਮਨ ਪਹਾੜੇ ਦੇ ਵਿੱਚ ਸੋਨਾ ਕਠਾਲੀ 'ਚ ਪਿਆ ਹੁੰਦਾ ਉਹ ਹਾਲਤ ਮਨ ਦੀ ਹੁੰਦੀ ਹੈ ਜਾਣੇ ਨੂੰ ਚੁੱਪ ਕਰਕੇ ਬਹਿਣਾ ਬਹੁਤ ਔਖਾ ਸ਼ਰਾਰਤੀ ਜਿਹੜਾ ਹੁੰਦਾ ਜੇ ਉਹਨੂੰ ਚੁੱਪ ਕਰਕੇ ਬੈਠਣਾ ਪਵੇ ਉਹਨੂੰ ਉਹਦਾ ਮਨ ਜਾਣੀ ਹੈ ਨਾ ਕਿਵੇਂ ਬੈਠਦਾ ਚੁੱਪ ਕਰਕੇ ਬਹਿਣਾ ਬਹੁਤ ਔਖਾ ਪਹਾਰਾ ਜਿਵੇਂ ਸੋਨਾ ਕੋਠਾਲੀ 'ਚ ਪਿਆ ਹੁੰਦਾ ਨਾ ਪਹਾਰੇ ਜੋ ਹਾਲਤ ਹੁੰਦੀ ਹੈ ਬੰਦੀ ਪਰ ਕੁਝ ਉੱਥੇ ਹੀ ਖੋਟ ਨਿਕਲਣੀ ਉਹਦੀ ਖੋਟ ਵੀ ਉੱਥੇ ਹੀ ਨਿਕਲਣੀ ਹੈ ਸੋਨੇ ਜਿਹੜੀ ਖੋਟ ਹੈ ਨਾ ਜਦ ਪਹਾਰੇ 'ਚ ਪਾ ਕੇ ਢਲਣਾ ਖੋਟ ਪਾਸੇ ਤੇ ਸੋਨਾ ਪਾਸੇ ਸ਼ੁੱਧ ਵੀ ਉੱਥੇ ਹੋਣਾ ਸੋਨਾ ਮਨ ਨੇ ਸ਼ੁੱਧ ਵੀ ਉੱਥੇ ਹੋਣਾ ਜੇ ਗੁਰਬਾਣੀ ਨੂੰ ਚੁੱਪ ਕਰਕੇ ਸੁਣਦਾ ਨਾ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ ਆਪਣੀ ਮਤਲਬ ਦੇ ਅਰਥ ਨਹੀਂ ਕਰਦਾ ਫਿਰ ਇਹ ਪਹਾੜੇ ਜੇ ਬੈਠਾ ਹੈ ਜੇ ਸੋਨਾ ਪਟਾਲੀ ਪਾਇਆ ਹੁੰਦਾ ਜੱਟ ਪਹਾੜਾ ਧੀਰ ਸੁਨਿਆਰ ਧੀਰਜ ਧੀਰ ਜਿ ਰੱਖਣਾ ਪਊ ਮਨ ਨੂੰ ਧੀਰਜ ਰੱਖਣਾ ਪਊ ਚਿੱਤ ਧੀਰ ਐਸਾ ਰੱਖੂ ਜਿਵੇਂ ਸੁਨਿਆਰ ਧੀਰ ਰੱਖਦਾ ਵੀ ਚਲੋ ਪੇੜੂ ਐ ਸੋਨਾ ਜਾਂ ਜਦ ਅੱਗ ਪਾਇਆ ਰੋਣਾ ਪਿਗੜੂਏ ਐ ਤਾਂ ਨਹੀਂ ਅੱਗ ਪਾਉਂਦੀ ਸਾਰੇ ਪਿਗੜ ਜੂ ਟਾਈਮ ਤਾਂ ਲੱਗੂਏ ਫਿਰ ਵਿੱਚ ਸੁਹਾਗਾ ਪਾ ਦਿੰਦਾ ਛੇਤੀ ਪਗੜਾਉਣ ਵਾਸਤੇ ਸੋਨੇ ਤੇ ਸੁਹਾਗਾ ਸੁਹਾਗਾ ਕੀ ਹੈ ਸੁਹਾਗਾ ਸੇਵਾ ਜਿਹੜੀ ਸੇਵਾ ਉਦੋਂ ਅਸੀਂ ਕਰਦੇ ਹਾਂ ਨਾ ਕਰਾਉਂਦੇ ਨਹੀਂ ਸੇਵਾ ਆਪ ਕਰਦੇ ਹਾਂ ਬੜੇ ਬੜੇ ਜਿਹੜੇ ਸਿੰਘ ਸੀ ਆਪ ਸੇਵਾ ਕਰਦੇ ਰਹੇ ਝਾੜੂ ਮਾਰਨ ਨਹੀਂ ਛੱਡਿਆ ਉਹਨਾਂ ਨੇ ਨਹੀਂ ਵੀ ਅਸੀਂ ਸੰਤ ਹੋ ਗਏ ਸੀ ਝਾੜੂ ਨਹੀਂ ਮਾਰਦੇ ਉਹ ਥੋੜੇ ਦਾ ਸੁਆਗਾ ਹੀ ਸੀ ਹੋਰ ਕੁਝ ਨਹੀਂ ਕੀ ਕਰਦਾ ਹੁੰਦਾ ਸੋਨੇ ਜਿਹੀ ਮਿਲ ਜਾਂਦਾ ਉਹ ਜਿਹੜਾ ਆਇਆ ਨਾ ਜਿਹਨੂੰ ਸੇਵਾ ਕਹਿੰਦੇ ਨੇ ਸੇਵਾ ਤਾਂ ਨਹੀਂ ਹੁੰਦੀ ਵੀ ਲੰਗਰ ਆਪ ਮੁਕਾਤਾ ਬਹਿ ਗਏ ਇਹ ਸੋਨੇ ਦਾ ਸੁਆਗਾ ਹੀ ਹੋਰ ਕੁਝ ਨਹੀਂ ਵਿਗੜਨਾ ਤਾਂ ਬਾਹਰ ਦੀ ਅੱਗ ਨਾਲੇ ਹੈ ਛੇਕ ਤਾਂ ਬ੍ਰਹਮਾ ਗੰਦਾ ਹੀ ਲੱਗਣਾ ਪਰ ਸੁਹਾਗਾ ਵੀ ਕੰਮ ਕਰਦਾ ਹੈ ਨਾ ਉਹ ਸੁਹਾਗਾ ਹੋਰ ਬਸ ਉਹ ਸੁਹਾਗਾ ਹੋਰ ਹੈ ਹੰਕਾਰ ਨਹੀਂ ਨਾ ਹੁੰਦਾ ਉਹਦੇ ਨਾ ਸੁਹਾਗਾ ਦਾ ਮਤਲਬ ਇਹ ਹੈ ਹੰਕਾਰ ਤੋਂ ਬਚਿਆ ਰਹਿੰਦਾ ਉਹ ਸੋਨੇ ਦਾ ਸੁਹਾਗਾ ਕਹਿੰਦੇ ਹੁੰਦੇ ਨੇ ਕਹੋ ਦਾ ਸੋਨੇ ਤੇ ਸੌਦਾ ਸੋਗਾ ਸੀ ਉਹ ਆਪ ਵੀ ਵਿਚਾਰਾ ਚੜ ਜਾਂਦਾ ਸੌਦਾ ਸੋਗਾ ਵਾਲੀਏ ਚੜ ਜਾਂਦਾ ਕਿ ਵਾਪਸ ਆ ਜਾਂਦਾ ਆ ਸੋਨਾ ਉਹਦੇ ਨਾਲ ਛੇਤੀ ਮਿਲ ਜਾਂਦਾ ਹੁਣ ਕੁਝ ਮਦਦ ਕਰਦਾ ਉਹਦੇ ਚ ਉਹ ਤਾਂ ਹੀ ਕਹਿ ਨਾ ਗੁਰਬਾਣੀ ਨੇ ਗਰੀਬੀ ਗਦਾ ਹਮਾਰੀ ਉਹ ਕੰਮ ਵੈਸੇ ਖੰਡੇ ਨੇ ਕਰਨਾ ਸਾਰਾ ਖੰਨਾ ਸਦਰ ਰਹਿਣ ਸਾਰੀ ਜਿਹੜੀ ਜੰਗ ਲਾਈ ਆ ਖੰਡੇ ਨੇ ਲਾਈ ਆ ਘੜਿਆ ਖੰਡੇ ਨਹੀਂ ਹੈ ਕੋਈ ਗੱਲ ਉਹ ਵੀ ਤਾਂ ਕੁੱਟਦੀ ਹੈ ਉੱਤੇ ਤੇ ਵੀ ਥੋੜੀ ਜੰਗ ਲੈਂਦੀ ਹੈ ਥੋੜੇ ਨਾਲ ਵੀ ਜੰਗ ਲੈ ਜਾਂਦੀ ਹਾਂਜੀ ਸਹਿਰਣ ਮਤ ਦਾ ਹਥਿਆਰ ਆਹਰਣ ਮਤ ਆਹਰਣ ਹੁੰਦੀ ਹੈ ਨਾ ਲੋਹੇ ਦੀ ਜਿਹਦੇ ਤੇ ਕੁੱਟਦੇ ਨੇ ਘੜਦੇ ਨੇ ਸੁਨਿਆਰਾਂ ਕੋਲ ਵੀ ਹੁੰਦੀ ਹੈ ਲੋਹਾਰਾਂ ਕੋਲ ਵੀ ਜਿਹੜੀ ਮਤ ਹੈ ਨਾ ਉਹ ਆਹਰਣ ਹੈ ਮਤ ਬੇਸ ਹੈ ਜਿੱਤੇ ਮਨ ਕੁੱਟਿਆ ਜਾਣਾ ਕੁੱਟਣਾ ਹੈ ਤੋ ਮਨ ਕੋ ਮਨ ਕੋ ਕੁੱਟੇ ਕਿੱਥੇ ਰੱਖ ਕੇ ਕੁੱਟੋ ਰਬੂਪਾਲ ਤੇ ਹਰਨ ਤੇ ਕਾਹਦੇ ਨਾ ਕੁੱਟੂ ਵੇਦ ਹਥਿਆਰ ਵੇਦ ਹਥਿਆਰ ਗਿਆਨ ਕੁੱਟੂ ਉਹ ਤੇ ਕਬੀਰ ਨੇ ਤਾਂ ਕਹਿਤਾ ਕੁੱਟਣਾ ਤਾਂ ਮਨ ਕੋ ਕੁੱਟੇ ਮਨ ਕੋ ਕਿਵੇਂ ਕੁੱਟੇ ਬਈ ਕਿਵੇਂ ਘੁੱਟੇ ਥੱਲੇ ਕੀ ਰੱਖੇ ਕੁੱਤੇ ਕੀ ਮਾਰੇ ਇਹੋ ਗੱਲ ਦਾ ਜਵਾਬ ਹੈ ਵੇਦ ਤਾਂ ਧਿਆਨ ਗਿਆਨ ਵੇਦ ਹੈ ਹਥਿਆਰ ਹੋਣਾ ਵੇਦ ਨੂੰ ਕੱਢ ਦੋ ਉਹ ਵੇਦ ਕਿਤਾਬ ਨਹੀਂ ਲੈ ਕੇ ਘੁੱਟਣ ਲੱਗ ਜਾਣਾ ਜਿਹੜਾ ਵੇਦ ਹੈ ਗਿਆਨ ਹਥਿਆਰ ਹੈ ਵੇਦ ਬ੍ਰਹਮ ਗਿਆਨ ਨੂੰ ਕਹਿੰਦੇ ਨੇ ਵੇਦ ਆਤਮ ਗਿਆਨ ਦਾ ਨਾਮ ਵੇਦ ਇਹਨੂੰ ਆਤਮ ਗਿਆਨ ਕਹਿੰਦੇ ਨੂੰ ਵੇਦ ਕਹਿੰਦੇ ਇਹਨਾਂ ਗ੍ਰੰਥਾਂ ਦਾ ਆਤਮ ਗਿਆਨ ਸੀ ਉਹਦਾ ਨਾਮ ਵੇਦ ਉਹ ਹੱਲਾ ਅਗਨੀ ਉਹ ਖੱਲ ਹੁੰਦੀ ਸੀ ਨਾ ਅੱਗੇ ਜਿਹਦੇ ਨਾਲ ਉਹ ਹਵਾ ਪੱਠੀ ਹਵਾ ਮਾਰਦੇ ਤੇ ਬਾਹਰੇ ਨੂੰ ਖਲ ਹੁੰਦੀ ਸੀ ਭਾਵਾ ਜਿਹੜੀ ਤੋ ਪਹਿਲੂ ਹੈ ਆਇਆ ਪੈ ਵਿੱਚ ਰਹੂ ਹੁਕਮ ਪੈਦਾ ਮਤਲਬ ਹੁਕਮ ਜੇ ਹੁੰਦਾ ਅਸਲ ਸੋਚ ਹੁਕਮ ਜੇ ਰਹੂਗਾ ਤਾਂਗ ਤੇਜ ਰਹੂਗੀ ਜਿੱਦਣ ਹੁਕਮ ਤੋਂ ਬਾਹਰ ਹੋਊਗਾ ਤੇ ਅਗ ਬੁੱਝਣੀ ਘਟ ਜਾਗਾ ਵੀ ਉਹ ਤਾਂ ਘਟ ਜਾਂਦਾ ਹੁਕਮ ਦੇ ਵਿੱਚ ਰਹੂਗਾ ਤੇ ਅਗ ਪ੍ਰਚੰਡ ਹੁੰਦੀ ਚਲੀ ਜਾਣੀ ਹੈ ਜੇ ਖੱਲ ਦਾ ਹਵਾ ਬੰਦ ਹੋ ਗਈ ਨਾ ਕੋਲੇ ਵੀ ਪੁੱਜਣਗੇ ਸੋਨਾ ਵੀ ਤਾਂ ਅਗਾ ਵੀ ਐਵੇਂ ਚਲਾ ਜਾਣਾ ਬਿਨਾ ਉਧਰੋਂ ਹਵਾ ਦਿੱਤੀ ਤੇ ਜ਼ੋਰ ਨਾਲ ਨਾ ਬਹਾਰਾ ਨਹੀਂ ਚੱਲਣਾ ਨਹੀਂ ਡਰਨਾ ਸੋਨਾ ਨਹੀਂ ਢਲਣਾ ਮਨ ਨੇ ਢਲਣਾ ਨਹੀਂ ਮਨ ਨੇ ਢਲਣਾ ਨਹੀਂ ਇਹ ਨਹੀਂ ਢਲਣਾ ਇਹਦਾ ਢਲ ਕੇ ਕੁਝ ਬਣਾਉਣਾ ਹੈ ਢਲ ਕੇ ਜਦ ਜਦ ਮਨ ਢਲ ਜਾਣਾ ਨਾ ਫਿਰ ਓਲਾ ਢਲ ਢਲ ਕੇ ਮਿਲਣਾ ਕਹਾਂ ਜਾ ਕੇ ਪਾਣੀ ਪਿਆ ਜਾਏ ਰਲਾ ਢਲ ਥੋੜਾ ਗੜ ਗੜ ਪਾਣੀ ਪਿਆ ਗੜ ਗਿਆ ਕੋਈ ਸੋਨਾ ਗੜ ਗਿਆ ਢਲ ਗਿਆ ਗੜ ਪਾਣੀ ਪਿਆ ਪਾਣੀ ਹੋ ਗਿਆ ਜਾਏ ਰਲਾ ਢਲ ਜਗਾ ਜਗਾਦੇ ਢਲ ਗਿਆ ਜਾ ਦੂਰ ਪਹਿਲਾਂ ਹੀ ਨੀਵੇਂ ਦੌ ਸੀ ਔੜਾ ਉੱਚੇ ਤੋਂ ਪਿਆ ਸੀ ਤਾਂ ਮਨ ਨੀਵਾ ਹੋਇਆ ਉੱਥੇ ਜਾ ਕੇ ਚੇਤਨਾ ਲਿਆ ਕੂਲ ਜਿਹੜਾ ਔੜਾ ਹੁੰਦਾ ਉੱਚੇ ਤੋਂ ਪਿਆ ਉੱਚੇ ਥਾਂ ਪਿਆ ਸੀ ਉਹ ਥੱਲੇ ਚਲਦੀ ਸੀ ਦੀਵੀ ਸੀ ਇਹ ਦੀਵਾ ਨਹੀਂ ਹੋਇਆ ਢੜਕੇ ਕੇ ਦੀਵਾ ਹੁੰਦਾ ਢੜਕੇ ਕੇ ਘੋੜ ਉੱਪਰ ਰਹਿ ਜਾਂਦੀ ਹੈ ਸੋਨਾ ਦੀਵਾ ਹੋ ਜਾਂਦਾ ਥੱਲੇ ਆ ਜਾਂਦਾ ਘੋੜ ਕੀ ਹੈ ਮਾਇਆ ਉੱਪਰ ਰਹਿ ਗਈ ਘੋੜ ਉੱਪਰ ਆ ਗਈ ਉਹ ਹੈ ਨਹੀਂ ਤਾਂ ਪਤਾ ਹਾਂ ਮਤ ਰਹਿਣਾ ਹਾਂ ਮਤ ਕਾਰਨ ਮਤ ਬੇਦ ਹਟਿਆ ਪਾਉ ਖਲਾ ਅਗਨ ਤਪ ਅਗਨ ਕੀ ਹੈ ਬ੍ਰਹਮ ਅਗਨ ਗਿਆਨ ਪ੍ਰਚੰਡ ਹੈ ਜਿਹੜਾ ਨਾ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਉਹ ਗਿਆਨ ਦੀ ਪ੍ਰਚੰਡਤਾ ਦਾ ਹੀ ਸੇਕ ਲੱਗਣਾ ਗੁਰ ਗਿਆਨ ਘਟ ਬੜਿਆ ਬੜਦਾ ਨਾ ਹਿਰਦੇ 'ਚ ਉਹ ਸੇਕ ਉੱਥੇ ਚੱਲ ਰਹੀ ਹੈ ਕੋਠਾਲੀ ਹਿਰਦਾ ਹੀ ਆ ਉਹ ਕੋਠਾਲੀ ਹੋਰ ਕਿੱਥੇ ਹੈ ਕੋਠਾਲੀ ਬਾਹਰ ਹੈ ਕਿਤੇ ਗਿਆਨ ਦੀ ਪ੍ਰਚੰਡਤਾ ਦਾ ਸੇਕ ਲੱਗਣਾ ਮਨ ਨੂੰ ਪਰਦੇਸੀ ਕੇ ਘਰ ਘਰ ਹੈ ਸਲੰਗ ਆ ਲੱਗੀ ਰੰਗ ਚਾਰੇ ਪਾਸੇ ਉਹਦੀ ਅੱਖ ਫੈਲ ਗਈ ਚਿੰਤਾ ਜਲ ਕੋਇਲਾ ਪਈ ਮਾਇਆ ਸਭ ਜਲ ਗਈ ਖੋਟ ਸਭ ਜਲ ਗਈ ਤਾਂਗੇ ਆਂਜ ਨਾ ਲਾਗ ਸੰਤੋਖ ਸੀ ਨਾ ਜਿਹੜਾ ਸੰਤੋਖ ਸੰਤੋਖ ਵੱਜ ਗਿਆ ਬਾਕੀ ਸਭ ਕੁਝ ਹੋ ਗਿਆ ਸੰਤੋਖ ਵੱਜ ਸੰਤੋਖ ਦੇ ਸੰਤੋਖ ਦੇ ਅੰਦਰ ਅੰਦਰ ਵਾਲੀ ਚੀਜ਼ ਵੱਜ ਗਈ ਬਾਹਰ ਬਾਹਰ ਵਾਲੀ ਸੁਣੀ ਜੋ ਸੰਤੋਖ ਦੇ ਅੰਦਰ ਰੱਖਿਆ ਸੀ ਨਹੀਂ ਕੋਠਾਲੀ ਦੇ ਸੰਤੋਖ ਸਤ ਸੰਤੋਖ ਦੇ ਵਿੱਚ ਵਾਲੀ ਚੀਜ਼ ਉਹਦਾ ਵੱਜ ਗਈ ਬਾਹਰ ਵਾਲੀ ਸਭ ਸੁਣ ਗਈ ਮਤ ਨੀਚੇ ਰੱਖੀ ਨੀਚੇ ਜਾਉ ਮਤ ਤੇ ਮਤ ਮਤ ਤੇ ਬੇਰ ਨੇ ਜੋੜ ਕਰਦੀ ਹੈ ਮਤ ਤੇ ਜੋੜ ਕਰਦੀ ਹੈ ਬੇਰ ਨੇ ਮੱਤ ਕੇ ਛੱਡ ਗਿਆ ਫਿਰ ਕੀ ਅਸਰ ਆਹੀ ਗੁਰ ਕੀ ਮਤ ਲਈ ਸੀ ਭਾਂਡਾ ਭਾਉ ਅਮਰ ਤਿਤ ਢਾ ਭਾਂਡਾ ਕੀ ਹੈ ਆਪਣਾ ਪ੍ਰੇਮ ਆਹ ਪ੍ਰੇਮ ਇੱਕ ਭਾਉ ਸੀ ਇੱਕ ਭਾਉ ਹੈ ਕਦੇ ਨਾ ਪ੍ਰੇਮ ਜਦ ਪ੍ਰੇਮ ਕੀਓ ਨਹੀਂ ਤੋਂ ਨਹੀਂ ਹਿਰਦੇ ਚ ਕੀ ਹੈ ਪ੍ਰੇਮ ਪ੍ਰੇਮ ਦਾ ਭਾਂਡਾ ਅੰਮ੍ਰਿਤ ਤਿੱਤਾ ਇਹਦੇ ਵਿੱਚ ਫਿਰ ਅੰਮ੍ਰਿਤ ਢਲਦਾ ਮਨ ਜਿਹੜਾ ਹੈ ਅੰਮ੍ਰਿਤ ਹੋ ਕੇ ਨਿਕਲਦਾ ਬਿਰਤੀਉ ਨੂੰ ਰਹਿਦੇ ਹੀ ਮਰਦਾ ਸੀ ਨਾ ਇੱਥੇ ਮਨ ਅਮਰ ਹੁੰਦਾ ਢਲ ਕੇ ਮਾਇਆ ਛੱਡ ਦਿੰਦਾ ਖੋੜ ਨਿਕਲ ਜਾਂਦੀ ਹੈ ਮਨ ਅਮਰ ਹੋ ਜਾਂਦਾ ਆਤਮਾ ਅਮਰ ਹੋ ਜਾਂਦੀ ਇੱਥੇ ਆ ਕੇ ਅਮਰ ਹੁੰਦੀ ਹੈ ਗੱਲਾਂ ਕਰਦੇ ਨੇ ਅਮਰ ਹੁੰਦਾ ਇੱਥੇ ਆ ਕੇ ਹੁੰਦਾ ਔਰ ਐ ਹੁੰਦਾ ਅਮਰ ਇੱਥੇ ਕਿਸੇ ਦੀ ਕਹਾਣੀ ਨਹੀਂ ਹੈ ਕੋਈ ਜਨਮ ਸਾਖੀ ਨਹੀਂ ਹੈ ਜਨਮ ਸਾਖੀ ਵਾਲੇ ਕੀ ਜਾਣਨੇ ਕੀ ਗੱਲ ਜਨਮ ਸਾਖੀ ਤੋਂ ਲੈ ਲੈਣ ਪੇੜੇ ਤੋਂ ਕੀ ਮਿਲਿਆ ਇਹਨਾਂ ਕੀ ਮਿਲਿਆ ਜਨਮ ਸਾਖੀਆਂ ਚੋਂ ਜਨਮ ਸਾਖੀਆਂ ਜਦੋਂ ਗੁਰਬਾਣੀ ਨਾਲ ਟੁੱਟ ਗਏ ਤੁਸੀਂ ਸਮਝੇ ਨਹੀਂ ਆਈ ਗੱਲ ਕੀ ਸੀ ਜਨਮ ਸੰਖਿਆ ਸੋਣੀਆਂ ਨੇ ਮੈਸਾ ਰਿਆ ਕਰੋ ਲੋਕਾਂ ਦੇ ਖੇਤਾਂ ਛੱਡਦਿਆ ਕਰੋ ਫਸਲਾਂ ਫਿਰ ਉਹ ਆਪੇ ਜੰਪਿਆ ਕਰਨਗੇ ਉੱਚੀ ਹੋ ਜਾ ਕਰਨਗੇ ਸਭ ਸ਼ੌਕ ਕਰਿਆ ਕਰੋ ਫਿਰ ਉਹ ਕੰਮ ਜਨਮ ਸੰਖਿਆ ਜੇ ਜੇ ਉਹਦਾ ਤਜਰਬਾ ਕਰੋ ਫਿਰ ਕਰਦੇ ਕਾਦੇ ਨਹੀਂ ਦੇਖਾ ਭਲਾ ਫਸਲਾਂ ਹੋ ਜਾਣਗੇ ਓਡੇ ਓਡੇ ਚਾਰ ਚਾਰ ਉਂਗਲ ਤੋਂ ਖਾਧੀਆਂ ਹੋਈਆਂ ਕਰਕੇ ਵੀ ਦਿਖਾਓ ਕੁਝ ਉਹ ਚੀਜ਼ ਬੜੀ ਦੀ ਹੈ ਜਿਹੜੀ ਪ੍ਰੈਕਟੀਕਲ ਦੇ ਵਿੱਚ ਜਿਹਦਾ ਪ੍ਰੈਕਟੀਕਲ ਕਰਨਾ ਹੋਵੇ ਜਿਹਦਾ ਕੋਈ ਲਾਭ ਹੋਵੇ ਉਹਦਾ ਕੀ ਲਾਭ ਹੈ ਸੋਣੀ ਹੋਈਆਂ ਸੀਆਂ ਫਸਲਾਂ ਸੋਣੀ ਚਾਰੀਆਂ ਸੀਆਂ ਮੱਝਾਂ ਸੋਣੀ ਨਹੀਂ ਚਾਰੀਆਂ ਸੀਆਂ ਖਾਦੀ ਫਸਲ ਕਿਵੇਂ ਹੋ ਜੂ ਬੜੀ ਬੜੀ ਅਨੈਚੁਰਲ ਚੀਜ਼ ਹੈ ਅਕਸਰ ਅਸਲ ਤੇ ਭਗਤੀ ਨੂੰ ਅਨੈਚੁਰਲ ਚੀਜ਼ ਬਣਾਇਆ ਹੈ ਲੋਕ ਬਣਾ ਕੇ ਪੇਸ਼ ਕੀਤਾ ਪਾਗਲਾਂ ਨੂੰ ਜਿਹੜੇ ਭਗਤ ਹੁੰਦੇ ਨੇ ਉਹ ਗੱਲਾਂ ਕਰ ਦਿੰਦੇ ਜਿਹੜੀਆਂ ਬਸ ਉਹਨਾਂ ਦੇ ਹੱਥੇ ਸਭ ਕੁਝ ਹੁੰਦਾ ਜੋ ਮਰਜ਼ੀ ਕਰ ਦੇਣ ਹੁਕਮ ਮੰਨਣ ਦੇ ਹਟਾਤੇ ਸਮਾਂ ਲੋਕ ਪਾਣਾ ਮੰਨਣ ਦੇ ਪਾਣੇ ਤੋਂ ਬਾਕੀ ਕਰਤੇ ਹੁਕਮਨਾ ਗਣ ਪੈਦਾ ਹੋਈ ਹੈ ਹੁਕਮਨਾ ਬੜੀ ਹੋਈ ਹੈ ਉਹਨੂੰ ਕੱਟ ਕੇ ਕਰਕੇ ਦਿਖਾਵੇ ਦੂਏ ਨੇ ਕਹੂੰਗਾ ਆਦਮੀ ਤੇ ਮੈਂ ਕਰ ਦੂ ਆਦਮੀ ਆਪਣੀ ਉਂਗਲੀ ਕੱਟ ਕੇ ਪਰੇ ਰੱਖਦਾ ਦੂਈ ਅੰਦਰ ਬਰਾਬਰ ਕਰ ਲਓ ਕਣਕ ਦੀ ਤਾਂ ਗੱਲ ਛੱਡੇ ਆਪਣੀ ਉਂਗਲੀ ਵੱਢ ਕੇ ਉਹਨੂੰ ਕਹਿੰਦੇ ਮੈਂ ਵੀ ਹੋ ਜਾ ਬੜੀ ਪੂਰੀ ਉਹਨੂੰ ਦੂਈ ਦੂਏ ਨੂੰ ਫੜਾ ਦੇ ਇਹ ਤਾਂ ਕਰ ਨਹੀਂ ਸਕਦਾ ਉਹਨੂੰ ਕਹਿੰਦੇ ਆਪਣਾ ਹੱਥ ਵੱਢ ਕੇ ਮੈਨੂੰ ਦੇ ਦੇ ਬਾਕੀ ਗੱਲ ਛੱਡ ਫਿਰ ਤੂੰ ਆਪਣਾ ਹੱਥ ਵਿੱਚੋਂ ਫੁੱਟ ਲੈ ਫਿਰ ਬੰਨਾਂਗੇ ਤੇ ਉਹ ਕਹੋ ਨਹੀਂ ਇਹ ਨਹੀਂ ਹੋ ਸਕਦਾ ਕਣਕ ਹੀ ਬੜੀ ਹੋ ਜਾਂਦੀ ਹੈ ਕਿ ਆਪ ਨੂੰ ਨਹੀਂ ਦੁੱਖ ਹੁੰਦਾ ਕਣਕ ਵੱਢੀ ਤੇ ਹੂੰ ਪਾਂਡਾ ਪਾਓ ਅੰਮ੍ਰਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਦ ਇੰਨਾ ਕੁਝ ਹੋ ਜਾਂਦਾ ਫੇਰ ਗੁਰਬਾਣੀ ਦੀ ਸੱਚੀ ਟਕਸਾਲ ਦੇ ਸ਼ਬਦ ਘੜ ਹੁੰਦੇ ਨੇ ਫੇਰ ਗੁਰਬਾਣੀ ਲਿਖ ਹੁੰਦੀ ਹੈ ਫੇਰ ਕਹਿੰਦਾ ਫੇਰ ਦੁੱਧ ਬਣਾਉਂਦਾ ਦੁੱਧ ਪੀਏ ਗੋਬਿੰਦ ਰਾਏ ਦੁੱਧ ਪੀਏ ਮੇਰੇ ਮਨ ਪਤਿਆਏ ਇੱਥੇ ਜਾ ਕੇ ਉਹਨੇ ਦੁੱਧ ਬਣਾਇਆ ਸੱਚੀ ਟਕਸਾਲ ਦਾ ਇੱਕ ਸ਼ਬਦ ਘੜਿਆ ਇਹ ਬਾਣੀ ਘੜੀ ਹੋਈ ਹੈ ਕਿੱਥੇ ਇਹ ਪਹਿਲਾਂ ਮਨ ਘੜਿਆ ਸੁਰਤ ਘੜੀ ਮਤ ਘੜੀ ਬੁੱਧ ਘੜੀ ਫੇਰ ਸ਼ਬਦ ਘੜੇ ਜਿਹਦੇ ਨਾਲ ਘੜਨਾ ਸੀ ਪਹਿਲਾਂ ਉਹ ਘੜੇ ਲੋਹੇ ਤੋਂ ਪਹਿਲਾਂ ਸੰਨੀ ਬਣੀ ਥੋੜਾ ਬਣਿਆ ਹਥਿਆਰ ਬਣੇ ਤਾਂ ਕੁਝ ਗਾਹਾਂ ਉਹਦੇ ਨਾਲ ਬਣਨ ਲੱਗਿਆ ਖੱਲ ਜਿਹੜੀ ਪਾਟੋ ਧੁਖਣੀ ਕਹਿੰਦੇ ਨੇ ਨਾ ਖੱਲ ਦੇ ਨਾਲ ਹਵਾ ਦੇ ਹੁੰਦੇ ਸੀ ਖੱਲ ਦੇ ਨਾਲ ਐ ਬੰਨਿਆ ਹੁੰਦਾ ਸੀ ਮਸ਼ਕ ਜਿਹੜੀ ਹੁੰਦੀ ਹੈ ਬੱਕਰੇ ਦੀ ਖਲ ਉਹਨੂੰ ਐ ਖੋਲ ਲੈਣਾ ਹੈ ਜਦ ਐ ਕਰਦੇ ਹਵਾ ਭਰ ਜਾਣੀ ਉੱਤੋਂ ਜਾ ਕੇ ਬੰਦ ਕਰ ਲੈਣੀ ਫਿਰ ਹਵਾ ਉਹਦੇ ਫਾਰੇ ਲੋਠੀ ਦੇ ਹੁਕਮ ਘੜੀਏ ਸ਼ਬਦ ਸੱਚੀ ਟਕਸਾਲ ਤਾਂ ਜਾ ਕੇ ਕਿਤੇ ਆ ਜਿਹੜੀ ਬਾਣੀ ਦੇ ਸੱਚੀ ਟੰਗਾਲ ਦੇ ਸ਼ਬਦ ਨੇ ਨਾ ਉਹਦਾ ਦਾ ਕੌਣ ਕੋਈ ਲੈਣਾ ਐਸ ਤੇ ਜਾ ਕੇ ਗੁਰਬਾਣੀ ਲਿਖਉਂਦੀ ਹੈ ਕੋਈ ਸ਼ਬਦ ਜਿਹੜੇ ਅਤ ਕਰਨ ਵਾਲੇ ਨੇ ਉਹ ਕੌਣ ਨੇ ਅੱਤ ਕੌਣ ਕਰੂ ਘਰੇ ਦੇ ਉਹਨਾਂ ਨੇ ਘੜੇ ਨੇ ਜਿਹੜੇ ਸ਼ਬਦ ਉਹ ਵਿਦਵਾਨਾਂ ਦੇ ਵਸਦੀ ਦੀ ਗੱਲ ਨਹੀਂ ਹੈ ਵਿਦਵਾਨ ਉਹਨਾਂ ਦੇ ਹੱਥ ਕਿਵੇਂ ਕਰ ਲੈਣਗੇ ਵਿਰੋਧ ਲਫ਼ਜ਼ ਦਾ ਅਰਥ ਹੈ ਕਿਵੇਂ ਕਰ ਲੈਣਗੇ ਜਿਹੜੇ ਇਹ ਅਰਥ ਮੰਨਦੇ ਨੇ ਵਿਰੋਧ ਤੇ ਉਹ ਨਹੀਂ ਹੁੰਦੇ ਉਹ ਇਹਨਾਂ ਦੀ ਬੁੱਧੀ ਜੋਗੇ ਅਰਥ ਨੇ ਇਹ ਬਗਾੜ ਜਾਣਦੇ ਨੇ ਬ੍ਰਹਮ ਗਿਆਨੀ ਦੀ ਬਣਾਈ ਹੋਈ ਭਾਸ਼ਾ ਵਿਵੇਕ ਬੁੱਧੀ ਦੀ ਬਣਾਈ ਹੋਈ ਭਾਸ਼ਾ ਜਦੋਂ ਬਲੀਨ ਬੁੱਧੀ ਵਾਲਾ ਕਹ ਜਾਂਦਾ ਬੁੱਧੀ ਦੀ ਬਲੀਨਤਾ ਲੱਗ ਕੇ ਕਈ ਕਈ ਅਰਥ ਬਣ ਜਾਂਦੇ ਉਹਨਾਂ ਦੀ ਬੁੱਧੀ ਦੀ ਬਲੀਨਤਾ ਲੱਗ ਜਾਂਦੀ ਹੈ ਕੋਨਾ ਕਪੜਾ ਪਾ ਲੈਂਦੇ ਦਵਾ ਹੁੰਦਾ ਚਿੱਟਾ ਚਾਰ ਦਿਨ ਲੱਗੀ ਜੋ ਆਪੇ ਮੇੜਾ ਹੋ ਜੂ ਜਿੰਨੇ ਹੱਥਾਂ ਜਾਊ ਮੇੜਾ ਹੀ ਹੁੰਦਾ ਜਲੇ ਜਾਊ ਉਤੋਂ ਜਨਾ ਮਰਜੀ ਆਵੇ ਮੇਰੇ ਚੋਂ ਬਣ ਕੇ ਵਰਤੋਂ ਜਾਊ ਤੇ ਮੇੜਾ ਹੋਣਾ ਹੀ ਆਣੇ ਵਿਦਵਾਨਾਂ ਦੀ ਵਰਤੋਂ ਜਾਏ ਤੇ ਹੋਰ ਤੇ ਹੋਰ ਅਰਥ ਹੋ ਜਾਂਦੇ ਨੇ ਅਸੀਂ ਜੋ ਅਰਥਾਂ ਦੇ ਵਿੱਚ ਹੋਰ ਕਰਨਾ ਧਰਮ ਦੇ ਕਿੰਨੇ ਅਰਥ ਬੰਦੇ ਨੇ ਗੁਰਬਾਣੀ ਧਰਮ ਦਾ ਇੱਕ ਅਰਥ ਧਰਮ ਦਾ ਅਰਥ ਗਿਆਨ ਇਹ ਕਹਿੰਦੇ ਧਰਮ ਧਰਦਾ ਧਰਮ ਕਰਨਾ ਧਰਮ ਕੀ ਕਰਦਾ ਕੀ ਧਰਮ ਕਰਦਾ ਬਾਣਾ ਭੇਗ ਇਹ ਮਾਲਾ ਇਹ ਤਾਜ ਕੀ ਧਰਮ ਕੜਾ ਕਿਰਪਾਨ ਸਰੀਰ ਦੇ ਕਰਨਾ ਮਨ ਦੇ ਕਰਨਾ ਕਿਹਦੇ ਕਰਨਾ ਬੁੱਧੀ ਦੇ ਕਰਨਾ ਕਿਹਦੇ ਕਰਨਾ ਕੋਈ ਸਵਾਲ ਦਾ ਜਵਾਬ ਹੈ ਗੁਰਬਾਣੀ ਨੇ ਕਹਤਾ ਜੈ ਗਿਆਨ ਜੇ ਤਾਂ ਗਿਆਨ ਲਫ਼ਜ਼ ਵਰਤਿਆ ਤੇ ਧਰਮ ਨੂੰ ਰੱਖਦੇ ਜੇ ਧਰਮ ਨੂੰ ਰੱਖਦੇ ਤਾਂ ਗਿਆਨ ਵਰਤਦੇ ਨਹੀਂ ਵਰਤੋਗੇ ਅਰਥ ਨਹੀਂ ਆ ਸਕਦੇ ਉਹਦੇ ਤੁਸੀਂ ਗੁਰਬਾਣੀ ਦੇ ਅਰਥ ਨਹੀਂ ਕਰ ਸਕਦੇ ਗਿਆਨ ਨਾਲ ਧਰਮ ਕੋਈ ਚੀਜ਼ ਹੈ ਇਸ ਧਰਮਸਾਲ ਹੈ ਧਰਤੀ ਤੇ ਆਇਆ ਕੀ ਕਰਨਾ ਗਿਆਨ ਪ੍ਰਾਪਤ ਕਰਨਾ ਹੈ ਸਰਦਾਰੀ ਦੀ ਹੈ ਗੁਰੂ ਦੀ ਗੁਰੂ ਕੀ ਕਿੰਨੂ ਦਾ ਹੁੰਦਾ ਗਿਆਨ ਗੁਰੂ ਦਾ ਰਿਸ਼ਤਾ ਹੀ ਗਿਆਨ ਦੇਣ ਦਾ ਹੋਰ ਕੋਈ ਰਿਸ਼ਤਾ ਹੀ ਨਹੀਂ ਗੁਰੂ ਦਾ ਸਿੱਖ ਕੀ ਰਿਸ਼ਤਾ ਸਿੱਖ ਨੇ ਗਿਆਨ ਲੈਣਾ ਗੁਰੂ ਨੇ ਦੇਣਾ ਇਹ ਧਰਮ ਇੱਥੇ ਦਾ ਧਰਮ ਗਿਆਨ ਲੈਣਾ ਨਾ ਲੈਣਾ ਧਰਮ ਮੁਨਕਰ ਮੁਨਕਰ ਹੋ ਗਿਆਨ ਲੈਣ ਤੋਂ ਧਰਮ ਹੈ ਰਹਿਣਾ ਧਰਮ ਹੈ ਸਾਰੇ ਧਰਮ ਗਿਆਨ ਦਿੰਦੇ ਹੀ ਨੇ ਕਿਹਾ ਜਾਂ ਨੰਦਨ ਉਹ ਗੱਲ ਅਲੱਗ ਖੋਟੇ ਧਰਮ ਖੋਟਾ ਗਿਆਨ ਦਿੰਦੇ ਨੇ ਸੱਚੇ ਧਰਮ ਸੱਚਾ ਗਿਆਨ ਦਿੰਦੇ ਨੇ ਝੂਠੇ ਧਰਮ ਝੂਠਾ ਜੈ ਜਾਂ ਗਿਆਨ ਕੋਈ ਜੋ ਧਰਮ ਜੈ ਜੈ ਆਲੇ ਹੋਏ ਜੋ ਗੁਜੇ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਨ ਤਿਨ ਕਾ ਜਿਨ ਕੋ ਨਦਰ ਕਰਮ ਤਨਕਾਰ ਜਿਨ੍ਹਾਂ ਤੇ ਉਹਨਾਂ ਦੀ ਪਹਿਲਾਂ ਤਾਂ ਉਹਦੀ ਮਿਹਰ ਹੋ ਨਦਰ ਦਾ ਮਤਲਬ ਹੈ ਮਿਹਰ ਮਿਹਰ ਨਾਲ ਗੱਲ ਨਹੀਂ ਬਣਦੀ ਫਿਰ ਉਹਨਾਂ ਨੂੰ ਕਰਮ ਕਰ ਦੂ ਦੇ ਦੂ ਕਰਮ ਦੇ ਦੇਣਾ ਕੁਝ ਕੋਈ ਹੈ ਨਦਰ ਮੈਨੂੰ ਦੇ ਦਈਏ ਯਾਰ ਜਿੰਨਾ ਜੇ ਦਿੱਤਾ ਨਹੀਂ ਕਰੂ ਨਦਰ ਗੱਲ ਕੀ ਕਰੂਗੀ ਨਦਰ ਪਿੱਛੋਂ ਲਿਆਂਦਾ ਹੈ ਬਾਦਸ਼ਾਹ ਦੀ ਇੱਕ ਨਿਗਾਹ ਝੜ ਗਿਆ ਬੱਚਾ ਉਹਦੇ ਨਜ਼ਰ ਹੋ ਇਹ ਕੁਝ ਬਣੂਗਾ ਭਗਤੀ ਕਰ ਲਿਆ ਜੇਲ ਦਾ ਸੂਰੀ ਬਣਿਆ ਨਜ਼ਰ ਤਾਂ ਉਦੋਂ ਹੀ ਹੋ ਗਈ ਸੀ ਉਹ ਨਜ਼ਰ ਦਾ ਉਦੋਂ ਹੋ ਗਈ ਸੀ ਜਦੋਂ ਉਹਦੀ ਨਿਗਾਹ ਝੜ ਗਿਆ ਆਪਣੇ ਨੇੜੇ ਕਰ ਲਿਆ ਉਹਦੇ ਨਜ਼ਰ ਰਹੀ ਨੇੜੇ ਹੀ ਕਰਦਾ ਚਲਾ ਗਿਆ ਕਿੱਥੇ ਪਹੁੰਚ ਗਿਆ ਹਿੰਦੁਸਤਾਨ ਦਾ ਬਾਦਸ਼ਾਹ ਕਰਮ ਕਰਮ ਉਹਦੇ ਤੇ ਕਿਰਪਾ ਕਰਦੀ ਹੈ ਜਾਂ ਕਰਮ ਹੁੰਦਾ ਨਾ ਫਿਰ ਝੁੱਠਾ ਸ਼ੈਪਰ ਲਾਏ ਪਾਪਾ ਕਹਿੰਦਾ ਚੱਕ ਸਾਰਾ ਖਜ਼ਾਨਾ ਹੀ ਦਿੰਦਾ ਚੱਕ ਖਜ਼ਾਨਾ ਵਰਤ ਜਿੰਨਾ ਮਰਜੀ ਚਾਬੀਆਂ ਹੀ ਦੇਤੀ ਖਜ਼ਾਨੇ ਦੀ ਨਾਲ ਫਿਰ ਲੇਖਾ ਮੂਲ ਨਾ ਸਮਝਾ ਲੇਖਾ ਵੀ ਨਹੀਂ ਸਮਝਿਆ ਲੇਖਾ ਹੀ ਪਾੜਦਾ ਉਹਦਾ ਨਾਨਕ ਤਨ ਕਾ ਲੇਖਾ ਫਟਿਆ ਤਿਨ ਕਾਰ ਜਿਨ ਕੋ ਨਜ਼ਰ ਕਰਨ ਤਿਨ ਜਿਨ੍ਹਾਂ ਦੇ ਉਤੇ ਨਜ਼ਰ ਔਰ ਕਰਮ ਦੋਏ ਜੀ ਹੋਣ ਨਜ਼ਰ ਉਹਨਾਂ ਤੇ ਵੀ ਹੈ ਜਿਹੜੇ ਸਿੱਧੇ ਰਸਤੇ ਚੱਲ ਰਹੇ ਨੇ ਕਰਮ ਉਹਨਾਂ ਤੇ ਹੀ ਹੋਇਆ ਜਿਨ੍ਹਾਂ ਨੇ ਜਿਹੜੇ ਪੂਰੇ ਪਹੁੰਚ ਗਏ ਜਿਹੜੇ ਇੱਥੇ ਤੱਕ ਪਹੁੰਚ ਗਏ ਜਿਨ੍ਹਾਂ ਤੇ ਨਦਰ ਕਰਮ ਦੋ ਚੀਜ਼ਾਂ ਨੇ ਤਿਨਾਂ ਕੀ ਕਾਰ ਹੈ ਸੱਚੇ ਟਰਸਾਨ ਦੇ ਸ਼ਬਦ ਕੱਢ ਦੋ ਉਹਨਾਂ ਦੇ ਹਿੱਸੇ ਚ ਆਇਆ ਕੰਮ ਹੋਰ ਕਿਸੇ ਦੇ ਹਿੱਸੇ ਚ ਨਹੀਂ ਆਇਆ ਕਿਸੇ ਮੀਰਾਬਾਈ ਦੇ ਹਿੱਸੇ ਚ ਨਹੀਂ ਆਇਆ ਔਰ ਉਹਨਾਂ ਨੇ ਮੰਨਿਆ ਹੈ ਜੋ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ ਉਹਨਾਂ ਨੇ ਮੰਨਿਆ ਵੀ ਹੈ ਕਰਮ ਕੀ ਹੈ ਕਰਮ ਬੁਲਾਉਂਦਾ ਹੈ ਆਪ ਜਿਵੇਂ ਉਹ ਬੁਲਾਉਂਦਾ ਉਵੇਂ ਬੋਲਦੇ ਨੇ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ ਜਾਣ ਹਰ ਗੁਣ ਸਾਧੀ ਆਖ ਕੀ ਜਾਣੇ ਹਰ ਗੁਣ ਫਿਰ ਉਹ ਦੱਸਦਾ ਰਿਹਾ ਵਿਗਿਆਨ ਕਰਕੇ ਇਹ ਹੈ ਕਰਮ ਨਜ਼ਰ ਬਹੁਤ ਪਹਿਲਾਂ ਹੋ ਗਈ ਸੀ ਜਦੋਂ ਇਹ ਰਾਹ ਪਾਇਆ ਹੈ ਨਜ਼ਰ ਉਦੋਂ ਹੋ ਗਈ ਨਜ਼ਰ ਤਾਂ ਪਹਿਲਾਂ ਹੋ ਗਈ ਸੀ ਨਾ ਜਦ ਇਧਰ ਲੈ ਰਾਹ ਚੱਲਦਾ ਇਧਰ ਦਾ ਛੱਡਦੇ ਜਿਹਦੇ ਰਾਤ ਤੁਰਿਆ ਸੀ ਨਜ਼ਰ ਉਦੋਂ ਹੋ ਗਈ ਉਹਦੀ ਨਿਗਾਹ ਚੜ ਗਿਆ ਵੀ ਇਹ ਕੁਝ ਬਣਨ ਵਾਲਾ ਹੈ ਜਿਹਦੇ ਥੱਲੇ ਹੀਰਾ ਹੈ ਉੱਤੋਂ ਉੱਤੋਂ ਪੱਥਰ ਜਿਹਾ ਲੱਗਦਾ ਤਰਾਸ਼ਣ ਵਾਲਾ ਹੈ ਤਰਾਸ਼ਿਆ ਗਿਆ ਹੀਰਾ ਨਿਕਲਿਆ ਥੱਲੇ ਹੀਰਾ ਹੀ ਸੀ ਤੋਂ ਨਹੀਂ ਸੀ ਪਤਾ ਲੱਗਦਾ ਲੋਕਾਂ ਨੂੰ ਹਰ ਉਹਨੂੰ ਆਪ ਨੂੰ ਨਹੀਂ ਪਤਾ ਤਰਾਸ਼ਣ ਵਾਲਾ ਦੀ ਤਰਾਸ਼ ਬਾਹਰ ਦੀ ਮਹਿਲ ਰਾਤੀ ਤਰਾਸ਼ਣ ਨੂੰ ਮਹਿਲ ਬਾਹਰੇ ਸੀ ਅੰਦਰ ਨਹੀਂ ਸੀ ਉਹਨੇ ਮਹਿਲ ਅੰਦਰ ਵਾਲੀ ਜਿਹੜੀ ਥੋੜੀ ਬਹੁਤੀ ਸੀ ਅੰਦਰ ਗਿਆਨ ਦੀ ਘਾਟ ਸੀ ਮੈਲ ਨਹੀਂ ਸੀ ਅੰਦਰ ਭਰਮ ਸੀ ਮੈਲ ਬਾਹਰੇ ਹੁੰਦੀ ਹੈ ਮੈਲ ਨਹੀਂ ਅੰਦਰ ਹੁੰਦੀ ਉਹ ਜਿਹੜੀ ਮੈਲ ਅਸੀਂ ਕਹਿੰਦੇ ਉਹ ਭਰਮ ਦਾ ਢੇਰੇ ਨੂੰ ਮੈਲ ਕਹਿੰਦੇ ਅੰਦਰ ਨਹੀਂ ਮੈਲ ਹੁੰਦੀ ਕਿਸੇ ਦੇ ਅੰਦਰ ਕੀ ਹੁੰਦਾ ਜਿੰਨ ਕੇ ਮਨ ਵਿੱਚ ਭਰਮ ਭਾਰੀ ਮੈਲ ਹੁੰਦੀ ਹੈ ਜਲਨ ਦੇ ਹਰੀ ਰਾਤ ਅਮੈਲ ਤਾਂ ਵਾਰ-ਵਾਰ ਹੈ ਸਰੀਰ ਇਹਦੇ ਵਿੱਚ ਇਹ ਭੁੱਖ ਭੱਖ ਜੋ ਕੁਛ ਹੈ ਮੇਰੇ ਵਾਸਤੇ ਹੀ ਆ ਜੋ ਕੁਛ ਹੈ ਮਨ ਤਾਂ ਬਾਕੀ ਭਰਮੇ ਰਹਿ ਜਾਂਦਾ ਉਹ ਭਰਮ ਕਰਕੇ ਕਰੀ ਜਾਂਦਾ ਬਾਹਰ ਜੋ ਕੁਝ ਕਰਦਾ ਹੈ ਨਾਨਕ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਦਰ ਨਿਹਾਲ ਜਿੱਤੇ ਨਦਰੀ ਦੀ ਨਜ਼ਰ ਹੋ ਜਾ ਨਦਰੀ ਨਦਰ ਨਿਹਾਲ ਨਦਰੀ ਕਿਰਪਾ ਕਰਨ ਵਾਲਾ ਨਦਰੀ ਹੈ ਕੌਣ ਕਿਰਪਾ ਕਰਨ ਵਾਲਾ ਪਰਮੇਸ਼ਰ ਨਜ਼ਰੀ ਦੀ ਨਜ਼ਰ ਨਾਲ ਨਿਹਾਲ ਨਾ ਹੋਵੇ ਕਿ ਬਿਲਕੁਲ ਕਰਦਾ ਨਜ਼ਰੀ ਜਦ ਨਜ਼ਰ ਕਰ ਦਿੰਦਾ ਨਾ ਫਿਰ ਨਿਹਾਲ ਉਹ ਹੈ ਨਿਹਾਲ ਨਿਹਾਲ ਨਿਹਾਲ ਨਿਹਾਲ ਇੱਥੇ ਨਿਹਾਲ ਹੈ